ਤਦ ਸੇਰੇ ਕਿਥ ਗੋਲਾ ਮੈਂ ਲਗਾ ਜਿਵ ਗੋਟ ਨਿਵਰਨਾ ਚਨ ਜੀਵੇ ਤੈਵੇਂ ਹਾ ਬੈਰ ਸ਼ਹਾਦਤ ਤਰਨਾ ਤਦ ਸੇਰੇ ਕਿਤ ਗੋਲਾ ਮਦਾ ਮੌਸਮ ਐਨ ਗਈ ਵੇਦਾਂ ਦੇ ਸਦਮਾ ਪੁੱਤਰ ਜਵਾਨ ਗਿਓ तॾहिं ਅਜ ਹਰ ਨਾ ਤਦ ਸੇਰੇ किथ ਗੋਲਾ तॾा कासम ਘੋਟ निवर